ਸਾਡੀ ਮਾਤਾ ਭੁਪਿੰਦਰ ਕੌਰ ਜੀ ਸਾਡੇ ਕੋਲ ਆ ਸੰਤਾਂ ਨੇ ਜਾ ਕੇ ਅਰਦਾਸ ਕੀਤੀ ਮਾਤਾ ਜੀ ਲੰਗਰ ਵਿੱਚ ਆਟਾ ਕੋਈ ਨਹੀਂ ਤੇ ਕਿਰਪਾ ਕਰੋ ਤੇ ਕੁਝ ਦਿਓ ਮਾਤਾ ਭੁਪਿੰਦਰ ਕੌਰ ਜੀ ਨੇ ਇੱਕ ਛਾਪ ਪਾਈ ਸੀ ਛਾਪ ਲਾ ਕੇ ਛਾਪ ਤੇ ਸਿੱਖਾਂ ਨੂੰ ਆਖਿਆ ਲਓ ਆ ਛਾਪ ਵੇਚ ਕੇ ਤੇ ਲੰਗਰ ਕਰ ਉਦੋਂ ਸਾਰੇ ਵਾਲੇ ਨੇ ਉਹਨਾਂ ਦੇ ਆਟਾ ਦਾਣਾ ਸਾਰਾ ਛਾਪ ਵੇਚੀ ਆ ਉੱਥੇ ਜਾ ਕੇ ਆਟਾ ਲਿਆ ਕੇ ਲੰਗਰ ਕੀਤਾ ਤੇ ਮਨ ਵਿੱਚ ਆ ਗਿਆ ਕੁਦਰਤੀ ਉਹਨਾਂ ਦੇ ਮਨ ਵਿੱਚ ਤੇ ਹੁਣ ਸੱਚੇ ਪਾਤਸ਼ਾਹ ਕੀ ਆਖੀ ਦੇ ਪੜਾ ਪਾਉਣਗੇ ਤੇ ਸਤਿਗੁਰਾਂ ਨੇ ਆ ਕੇ ਪੁੱਛਿਆ ਸਾਧ ਸੰਗਤ ਜੀ ਕੀ ਗੱਲ ਆਟਾ ਤੇ ਕੋਈ ਨਹੀਂ ਸੀ ਜਦੋਂ ਅਸੀਂ ਗਏ ਸਾਂ ਤੇ ਲੰਗਰ ਪਾਣੀ ਦਾ ਸੁਣਾਓ ਕਹਿੰਦੇ ਨੇ ਜਦੋਂ ਸਾਡੀ ਮਾਤਾ ਸਾਡੇ ਕੋਲ ਸੀ ਤੇ ਮਾਤਾ ਭੁੱਖੇ ਰਹਿੰਦੇ ਵੀ ਇਹ ਪੁੱਤਰ ਨੂੰ ਕੀ ਗੱਲ ਹੋਈ ਉਹਨਾਂ ਆਖਿਆ ਮਾਤਾ ਜੀ ਨੇ ਇੱਕ ਛਾਪ ਦਿੱਤੀ ਸੀ ਅਸੀਂ ਉਹ ਜਾ ਕੇ ਸਾਨੇ ਹਲ ਵੇਚ ਕੇ ਤੇ ਆਟਾ ਲਿਆਂਦਾ ਸੀ ਤਾਂ ਜੇ ਸਾਡੇ ਕੋਲ ਹੋਰ ਵੀ ਬੜਾ ਪਿਆ ਹੈ ਸੱਤੇ ਪਾਤਸ਼ਾਹ ਮੇਰੇ ਅਕਾਲ ਪੁਰਖ ਗੁਰੂ ਪ੍ਰਤਾਪ ਸਿੰਘ ਖੁਸ਼ੀ ਵਿੱਚ ਆ ਉਹ ਕਹਿੰਦੇ ਨੇ ਉਹਨੇ ਬੜਾ ਹੀ ਚੰਗਾ ਕੀਤਾ ਮੈਂ ਨਾ ਸਾਡਾ ਦੇ ਦੇਖੇ ਸਰੀਰ ਹੀ ਵੇਖ ਕੇ ਲਾਵੇ ਦੇ ਤਾਂ ਵੀ ਚਲੀ ਜਾ ਕਿਤੀ ਉੱਚੀ ਅਵਸਥਾ ਕਿਤੀ ਉੱਚੀ ਅਵਸਥਾ ਇਸੇ ਤਰ੍ਹਾਂ ਦੀਆਂ ਮਾਵਾਂ ਹੋਣੀਆਂ ਚਾਹੀਦੀਆਂ ਮਾਤਾ ਜੀਵਨ ਕਰ ਵਾਲੀ ਮਾਤਾ ਹੋਏ ਜਿਹੜੀ ਆਪਣੇ ਪੁੱਤਰਾਂ ਨੂੰ ਕਵੇ ਭੁੱਖਣ ਇਹਦਾ ਵਾਲਾ ਦਾ ਜਸ ਉਹ ਜਿਹੜਾ ਸ਼ੂਨ ਦਾ ਵਾਲਾ ਜਸ ਨਹੀਂ ਹੋ ਸਕਦਾ ਸੀਤਾ ਵਿਚਾਰ ਦੀਏ ਮੇਰੇ ਦਰਵਾਜ਼ੇ ਉੱਤੇ ਮੰਗਤਾ ਆਇਆ ਹੈ ਗੁਰੂ ਰਾਮ ਸਿੰਘ ਸੱਪੇ ਪਾਸ਼ਾ ਦਾ ਹੁਕਮ ਹੈ ਤੁਹਾਡੇ ਦਰਵਾਜ਼ੇ ਉੱਤੇ ਮੰਗਦਾ ਹੁੰਦਾ ਭੁੱਖਾ ਹੁੰਦਾ ਉਹਦੇ ਹੱਥ ਛੁਰੀ ਆ ਛੁਰੀ ਗਊ ਦੀ ਰਾਤ ਨਾਲ ਦਬਰੇਜ ਹੈ ਤੁਹਾਡੇ ਦਰਵਾਜ਼ੇ ਉੱਤੇ ਆ ਕੇ ਸਦਾ ਕਰਦਾ ਅਗਰ ਉਹਨੂੰ ਤੁਸੀਂ ਰੋਟੀ ਨਾ ਦਿਓਗੇ ਤਾਂ ਮੈਂ ਤੁਹਾਨੂੰ ਬਖਸ਼ਾਂਗਾ ਭਾਵੇਂ ਨਾ ਕਾਰਿਆ ਜਿਸ ਦਾ ਗਊਆਂ ਦੇ ਵਾਸਤੇ ਕਸ਼ਟ ਸਾਰੇ ਪਰ ਇਹ ਵੀ ਹੁਕਮ ਨਾਲ ਉਹਨਾਂ ਦੇ ਦਿੱਤਾ ਕਿੰਨੀ ਉੱਚੀ ਅਵਸਥਾ ਹੈ ਮਾਤਾ ਜੀ ਕਹਿੰਦੇ ਨੇ ਮੇਰੇ ਦਰਵਾਜ਼ੇ ਤੇ ਪਿੱਛੂ ਆਇਆ ਮਾਤਾ ਜੀ ਨੇ ਸੀਤਾ ਨੇ ਪਿੱਛਾ ਲਿਆਂਦੀ ਆ ਲਓ ਜੋਗੀ ਜੀ ਪਿੱਛਾ ਕਹਿੰਦੇ ਨੇ ਬੱਦੀ ਭਿਕਸ਼ਾ ਨਹੀਂ ਲੈਣੀ ਬੱਦੀ ਭਿਕਸ਼ਾ ਕੀ ਇਹ ਲਾਈਨ ਦੇ ਅੰਦਰ ਭਿਕਸ਼ਾ ਨਹੀਂ ਲੈਣੀ ਕਹਿੰਦੀ ਇਹ ਲਾਈਨ ਜਥੀ ਦੀ ਮੈਂ ਇਹਨੂੰ ਤੋੜ ਨਹੀਂ ਸਕਦੀ ਅਬ ਛੱਡ ਗੱਲਾਂ ਗੱਲਾਂ ਨਾਲ ਕਈ ਜਥੀ ਬਣੇ ਹੁੰਦੇ ਨੇ ਤੂੰ ਥੋੜੀ ਜੀ ਲਾਈਨ ਕ੍ਰਾਸ ਕਰਕੇ ਬਾਹਰ ਆ ਕੇ ਮੈਨੂੰ ਭਿਕਸ਼ਾ ਦੇ ਦੇ ਤੇ ਬਸ ਮੈਂ ਲੈ ਕੇ ਭਿਕਸ਼ਾ ਚਲਾ ਜਾਣਾ ਮਨ ਵਿੱਚ ਵਿਚਾਰ ਕਰਦੀ ਹੈ ਭੁੱਖਾ ਨਾਲ ਸਭ ਤੁਰ ਜਾ ਆਖਰ ਸੰਜੀ ਸੀਤਾ ਬੈਠੇ ਰੋ ਗੁਰਮੁਖ ਵਿਰੋਧ ਰੋਤਾ ਸੀਤਾ ਨੇ ਥੋੜੀ ਜੀ ਕਰਾਸ ਮਿਟਾਈ ਉਹ ਲਾਈਨ ਮਿਟਾਈ ਬਾਹਰ ਹੋ ਕੇ ਰਾਵਣ ਨੂੰ ਪਿੱਛਾ ਦੇਣ ਲੱਗੀ ਰਾਵਣ ਨੇ ਚੁੱਕਿਆ ਸੀਤਾ ਨੂੰ ਤੇ ਲੈ ਗਿਆ ਤੇ ਫਿਰ ਤੁਹਾਨੂੰ ਪਤਾ ਹੈ ਸਿੱਧਾ ਅੱਗੇ ਜਾ ਕੇ ਜੁੱਧ ਹੁੰਦਾ ਤੇ ਜੋ ਕੁਝ ਹੁੰਦਾ ਉਹ ਬੜਾ ਵੱਡਾ ਸੌਦਾ ਜੇ ਸੀਤਾ ਲਾਈਨ ਦੇ ਵਿੱਚ ਰਹਿੰਦੀ ਮੇਰੇ ਤੇ ਇੱਕ ਵਾਰ ਕਿਸੇ ਨੇ ਸਵਾਲ ਕੀਤਾ ਸੀ ਹੁਣ ਉਹਨੇ ਆਖਿਆ ਵੀ ਇਹ ਦੱਸ ਭਾਈ ਰਾਵਣ ਦੇ ਅੰਦਰ ਨਹੀਂ ਸੀ ਜਾ ਸਕਦਾ ਤੇ ਸੀਤਾ ਕਿਉਂ ਲਾਈਨ ਤੋਂ ਬਾਹਰ ਆ ਗਈ ਮੈਂ ਕਿਹਾ ਇਹ ਹੀ ਰਾਜ ਹੈ ਸਿਰਫ ਲਕਸ਼ਮਣ ਨੇ ਆ ਕੇ ਕਿਹਾ ਸੀ ਕਿ ਇਸ ਲਾਈਨ ਦੇ ਅੰਦਰ ਨਹੀਂ ਕੋਈ ਦਾਖਲ ਹੋ ਸਕਦਾ ਜੋ ਇਹ ਆਖ ਜਾਂਦਾ ਨਾ ਸੀਤਾ ਤੂੰ ਨਹੀਂ ਬਾਹਰ ਜਾ ਸਕਦੀ ਤੇ ਫੇਰ ਸੀਤਾ ਵੀ ਨਹੀਂ ਸੀ ਉਸ ਲਾਈਨ ਨੂੰ ਮਿਟਾ ਸਕਦੀ ਪਰ ਉਹਨਾਂ ਇਹ ਨਹੀਂ ਸੀ ਆਖਿਆ ਉਹਨਾਂ ਆਖਿਆ ਸੀ ਸਿਰਫ ਇਸ ਲਾਈਨ ਨੂੰ ਮਿਟਾ ਕੇ ਅੰਦਰ ਨਹੀਂ ਕੋਈ ਆ ਸਕਦਾ ਤੇਰੇ ਉੱਤੇ ਹਮਲਾ ਨਹੀਂ ਕਰ ਜਦੋਂ ਲਾਈਨ ਮਟਾਈ ਜਿਹਨੇ ਦੁੱਖ ਦਾ ਤੁਹਾਨੂੰ ਪਤਾ ਇਸੇ ਤਰ੍ਹਾਂ ਸੀ ਤੁਸੀਂ ਕਿਸੇ ਲਾਈਨ ਵਿੱਚ ਬਾਣੀ ਜਿੱਥੇ ਮੱਥਾ ਟੇਕਦੇ ਉਹਦੇ ਵਿੱਚ ਲਿਖਿਆ ਜੋ ਗਿਰਦ ਹਮਾਰੇ ਰਾਮ ਕਾਰ ਸਾਡੇ ਗਿਰਦ ਵੀ ਇੱਕ ਗੁਰੂ ਦੇ ਹੁਕਮ ਦੀ ਕਾਰ ਹੈ ਤੇ ਜਦੋਂ ਗੁਰੂ ਦੇ ਹੁਕਮ ਦੀ ਕਾਰ ਵਿੱਚ ਰਾਂਗੇ ਦੁੱਖ ਲੱਗੇ ਨਾ ਭਾਈ ਉਦੋਂ ਦੁੱਖ ਨਹੀਂ ਲੱਗਦਾ ਤੇ ਜਦੋਂ ਕਰਾਸ ਕਰਕੇ ਲਾਈਨ ਬਾਹਰ ਆ ਜਾਵੇ ਫਿਰ ਦੁੱਖ ਹੀ ਦੁੱਖ ਸੋ ਭਾਵ ਕਹਿ ਤੋ ਕਿ ਸੀਤਾ ਚੁਰਾਈ ਗਈ ਅਤੀ ਰੂਪਾਤ ਰਹਿਤਾ ਸੀਤਾ ਜ਼ਿਆਦਾ ਸੁੰਦਰ ਹੋਣ ਦੇ ਕਾਰਨ ਸੀਤਾ ਚੁਰਾਈ ਗਈ ਅਤੀ ਗਰਬਾਤ ਰਾਵਣ ਹਤਾ ਜ਼ਿਆਦਾ ਮਾਣ ਕੀਤਾ ਤੇ ਰਾਵਣ ਮਾਰਿਆ ਗਿਆ ਮਾਣ ਇੱਕ ਐਸੀ ਚੀਜ਼ ਹੈ ਤਕੱਬਰ ਮਕੁੰਜੀ ਨਹਾਰਾ ਕਿਸਰ ਤਕੱਬਰ ਦਾ ਦਸਤ ਜ਼ਰਾਈ ਦਾ ਸਾਰ ਤਕੱਬਰ ਦਾ ਦਾਣਾ ਬਾਦਨਾ ਪਸੰਦ ਰੀਬਾ ਵੀ ਕੀ ਮੈਂ ਅਧੋਸ਼ਮਾਨ ਤਕਬਰ ਬਾਦਾਦ ਦੇ ਜਹਲਾ ਤਕਬਰ ਨਾ ਆਏ ਦੇ ਸਾਹਿਬ ਜਲਾ ਕਫੇ ਰਾ ਕੇ ਖਸਲ ਤਕਬਰ ਬੋਆ ਸਰਸ ਪੁਰ ਬਰੂਰਾ ਤੇ ਖਬਰ ਬੋਆ ਤਕਬਰ ਆਜ਼ਾਦੀ ਦਾ ਫਰ ਕਰ ਜ਼ਿੰਦਾ ਐਲਾਨ ਗ੍ਰਿਫਤਾਰ ਕਰ ਤਕਬਰ ਬੋਆ ਮਾਇਆ ਇਹ ਬੁਰੀ ਤਕਬਰ ਬੋਆ ਅਸਰ ਬਾਦ ਬੁਹਰੀ ਚੁਦਾਨੀ ਤਕਬਰ ਜਰਾ ਮੇ ਕੁਨੀ ਖਤਾ ਮੇ ਕੁਨੀ ਵਾ ਖਤਾ ਮੇ ਕੁਨੀ ਕਰੋ 224 ਅੰਗ ਗੌੜੀ ਰਾਗ ਆਪ ਸ੍ਰੀ ਆਖਰੀ ਸਾਹਿਬ ਪੜੋ ਉਹਨਾਂ ਲਿਖਿਆ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਵੀ ਪੜੀ ਪਛਾਨਿਆ ਕਿਆ ਪ੍ਰਭ ਸਿਮਰੇ ਕਹੀ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰੇ ਜਿਸ ਗੁਰ ਮਿਲੇ ਤਿਸ ਜਨਮ ਨਿਵਾਰੇ ਭਾਈ ਰਾਜਾ ਮਾਇਆ ਹੰਕਾਰੀ ਜਦ ਕਰੇ ਬਹੁ ਪਾਰੇ ਫਾਰੀ ਦਰ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੇ ਜਸ ਲੈਣਾ ਬਿਨ ਗੁਰ ਜਨ ਨ ਪਾਏ ਭੇਦਾ ਆਪ ਬੁਲਾਏ ਆਪੇ ਮਤ ਦੇਵੇ ਦੁਰਮਤ ਹਰਨਾਕ ਦੁਰਾਚਾਰੀ ਪ੍ਰਭਨਾਰਾਇਣ ਗਰਬ ਗਰਭ ਪ੍ਰਹਾਰੀ ਪ੍ਰਹਿਲਾਦ ਉਦਾਰੇ ਕਿਰਪਾ ਧਾਰੀ ਇਹ ਬੜਾ ਲੰਮਾ ਸ਼ਬਦ ਹੈ ਇਸ ਸ਼ਬਦ ਵਿੱਚ 19 ਕਥਾ ਆਉਂਦੀਆਂ ਨੇ ਕਾਰ ਨੇ ਮੁਚਕੰਦ ਤੇ ਸੰਗ ਤੇ ਹੋਰ ਕਈ ਵੱਡੀਆਂ ਵੱਡੀਆਂ ਦੀਆਂ ਕਥਾਵਾਂ ਤੇ ਰੋਜ਼ ਤੁਸੀਂ ਪੜਦੇ ਹੋ ਸੁਣਦੇ ਹੋ ਨਾ ਜਦੋਂ ਭੋਗ ਤੇ ਨਵੇਂ ਪਾਸ਼ਾ ਦੇ ਸ਼ਲੋਕ ਸੁਣਦੇ ਹੋ ਉੱਥੇ ਇੱਕ ਪੰਕਤੀ ਆਉਂਦੀ ਆ ਤੀਰਥ ਵਰਤ ਅਰਦਾਨ ਕਰ ਮਨ ਮੈਂ ਪਿਆ ਗੁਮਾਨ ਨਾਨਕ ਨੇ ਬੋਲ ਜਾਤ ਤੇ ਜਿਉ ਰੇ ਜਨਾਨ ਹਰ ਜੋ ਹੰਕਾਰ ਨਾ ਪਾਵੇ ਵੇਦ ਕੋ ਸੁਣਾਤਾ ਹੰਕਾਰ ਨੇ ਚੰਗਾ ਹੁੰਦਾ ਹੰਕਾਰ ਜ਼ਿਆਦਾ ਡਿਟੇਲ ਚ ਨਾ ਮੈਂ ਦਿੱਤੇ ਬੜੇ ਦੇ ਤੇ 5-6 ਦਿਨ ਦਾ ਮਜ਼ਮੂਨ ਹੈ ਹੰਕਾਰ ਪਰ ਮੈਂ ਇੱਕ ਪ੍ਰਮਾਣ ਦੇ ਕੇ ਅੱਗੇ ਜਾਵਾਂਗਾ ਹੰਕਾਰ ਕੀਤਾ ਛੋਟੇ ਜਿਹੇ ਬੱਕਰੇ ਦੇ ਪਿੰਡਾਂ ਵਿੱਚ ਵੇਖਿਆ ਜੋ ਬੱਕਰਾ ਮਾਨ ਕਰਦਾ ਐਸਾ ਹੁੰਦਾ ਉਹ ਕਰਦਾ ਕਹਿੰਦਾ ਮੈਂ ਮੈਂ ਮੈਂ ਕਰਦਾ ਮਹਾਤਮਾ ਨੇ ਲਿਖਿਆ ਫਕਰ ਬਕਰ ਨੇ ਕੀਆ ਮੇਰੇ ਸਿਵਾ ਕੁਛ ਵੀ ਨਹੀਂ ਬਸਦਾ ਹੀ ਮੈਂ ਹੂੰ ਔਰ ਤੋ ਸਾਰਾ ਜਹਾਂ ਕੁਛ ਵੀ ਨਹੀਂ ਜਬ ਨਾ ਮੈਂ ਮੈਂ ਤਰਕ ਕੀ ਬੇ ਮਾਇਆ ਬਾਸ ਬਾਬ ਨੇ ਫਿਰ ਦੀ ਜੁਮਕਾ ਸੇ ਗਰਦਨ ਪਾ ਕਾ ਸਾਬ ਨੇ और गोश्त हड्डी चमड़ा जो था जिसने लार में कुछ कटा कुछ पिस गया कुछ बिक गया बाजार में रह गई ताते फकत में न सुनाने के लिए ले गया न दाखुड़े धुड़की बजाने के लिए जब छोटे की जरब से वो बंद घबराई तो मैना के बदले में तू तू की सदाया आने लगी मैं मैंने कीता बकरे अक्सर मैं ਜਦੋਂ ਮੈਂ ਆਖਿਆ ਗਰਦਨ ਤੇ ਛਿੜੀ ਆ ਕੁਝ ਖਾਣ ਵਾਲਾ ਖਾ ਲਿਆ ਜਿਹੜੇ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵੀ ਮੰਨਦੇ ਨੇ ਨੱਥ ਵੀ ਬੜੇ ਦੇਖਦੇ ਨੇ ਖੰਡ ਪਾਠ ਵੀ ਬੜੇ ਕਰਦੇ ਨੇ ਤੇ ਮਾਸ ਨੂੰ ਅੱਡਾ ਨਹੀਂ ਲੱਗਦੇ ਤੇ ਆਂਡੇ ਤੇਰਾ ਤੇਰਾ ਪੀ ਜਾਂਦੇ ਨੇ ਦਿਹਾੜੀ ਗੁਰੂ ਗ੍ਰੰਥ ਸਾਹਿਬ ਮੱਥੇ ਦੇਖਣ ਵਾਲੇ ਅਗਰ ਮਾਸ ਖਾ ਦਾ ਸੇਵਨ ਕਰਦੇ ਨੇ ਕਦੇ ਨਾ ਬਖਸ਼ੇ ਜਾਣਗੇ ਗੁਰੂ ਨਾਨਕ ਦੀ ਦਰਗਾਹ ਝੂਠੇ ਦੇ ਮੱਥੇ ਦੇਖਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮਾਸ ਸਾਹਿਬ ਫਿਰ ਖਾਂਦੇ ਪੀਂਦੇ ਵਿਚਾਰ ਕਰ ਲਓ ਜੇ ਤੁਸੀਂ ਮੇਰੇ ਨਾਲ ਗੱਲ ਲੈ ਜੇ ਕੋਈ ਸਾਬਤ ਕਰ ਦੇਗਾ ਗੁਰੂ ਸਾਹਿਬ ਚ ਮਾਸ ਖਾਣ ਸ਼ਰਾਬ ਖਾਣਾ ਪਿਆ ਮੈਂ ਖਾਣ ਨੂੰ ਤਿਆਰ ਆ ਜੇ ਮੈਂ ਖੰਡਨ ਕਰ ਦਿਆ ਤੇ ਉਸ ਨੂੰ ਛੱਡਣਾ ਪਏਗਾ ਇੱਕ ਪੰਛੀ ਉਹ ਪੜ ਕੇ ਉਹ ਸ਼ਲੋਕ ਮਲਾਰ ਦੀ ਵਾਰ ਦਾ ਮਾਸ ਮਾਸ ਕਰ ਮੂਰਖ ਝਗੜੇ ਉਹਨਾਂ ਨੂੰ ਅਰਥੇ ਦਾ ਪਤਾ ਨਾ ਗੱਲ ਨਾ ਬਾਤ ਤੇ ਝੂਠਾ ਝੂਠੀ ਲੋਕਾਂ ਨੂੰ ਪ੍ਰਾਪੇ ਪ੍ਰੋਪੇਗੈਂਡਾ ਕਰਕੇ ਯਾਰੋ ਮਾਸ ਖਾਣਾ ਤੇ ਫੇਰ ਆਖਣਾ ਪਾਈ ਜੀ ਆ ਬਾਤ ਸੁਣਾਇਓ ਜੀ ਭਾਈ ਨੇ ਬਾਤ ਸੁਣਾਉਣਾ ਦੋ ਪੱਤਰੇ ਇਧਰ ਕੀਤੇ ਮਾਗ ਮੰਜਣ ਸੰਗ ਸਾਧੂਆਂ ਤੂਰੀ ਕਰੇ ਇਸਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ ਜਨਮ ਕਰਮ ਵਾਲੇ ਉਤਰ ਹਮੰਦ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਇ ਹੈ ਬਿਨ ਸਾ ਲੋਭ ਸਮਾਨ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਅੱਠ ਸੱਤ ਤੀਰਥ ਸਗਲ ਪੁਨ ਜੀ ਦਇਆ ਪਰਵਾ ਇਹ ਸੁਣ ਕੇ ਆਇਆ ਜੀ ਇਹ ਤੇ ਕਾਰਨ ਹੋ ਗਿਆ ਕੁਕੜੀ ਮਰੋੜ ਲੈਣੀ ਜੀ ਸ਼ਾਬਾਸ਼ ਤੇਰੇ ਵਾਕ ਸੁਣਦੇ क्या है ये मेरा बाणी पढ़ना तो ਤੁਹਾਡਾ ਭਲਾ ਨਹੀਂ ਹੋ ਜਾਣਾ ਜਿੰਨੇ ਵਾਰੀ ਇਹ ਪਾਠ ਕਰੋ ਜਦ ਤੱਕ ਆਪਣੀ ਪ੍ਰੈਕਟੀਕਲ ਲਾਈਫ ਨਾ ਬਣਾਓਗੇ ਤਦ ਤੱਕ ਤੁਹਾਡਾ ਭਲਾ ਨਹੀਂ ਹੋਣਾ ਜਦ ਤੱਕ ਮੰਨੋਗੇ ਨਾ ਸੁਣਿਆ ਫਿਰ ਮੰਨਿਆ ਮਨ ਕੀਤਾ ਭਾਉ ਦੇ ਅੰਤਰਗਤ ਤੀਰਥ ਮਾਥਾਓ ਸੁਣਨਾ ਚਾਹੀਦਾ ਸੁਣ ਕੇ ਫਿਰ ਮੰਨੋ ਤੇ ਜੇ ਮੰਨਦੇ ਨਹੀਂ ਮੇਰੇ ਮੱਥੇ ਟੇਕੀ ਜਾਂਦੇ ਹੋ ਮੱਥੇ ਕਾਗਜ਼ਾਂ ਨੂੰ ਟੇਕਦੇ ਹੋ ਮੱਥੇ ਪੀੜੇ ਨੂੰ ਦੇਖਦੇ ਹੋ ਮੱਥੇ ਰੁਮਾਲਿਆਂ ਨੂੰ ਦੇਖਦੇ ਹੋ ਨਾ ਨਾ ਨਾ ਨਾ ਨਾ ਕਾਗਜ਼ਾਂ ਨੂੰ ਦੇਖੀਏ ਨਾ ਪੀੜੇ ਨੂੰ ਦੇਖੀਏ ਨਾ ਰੁਮਾਲਿਆਂ ਨੂੰ ਦੇਖੀਏ ਕਿਹਨੂੰ ਦੇਖਦੇ ਆ ਮੱਥੇ ਪਾਣੀ ਨੂੰ ਦੇਖ ਉਹਨਾਂ ਕਾਗਜ਼ਾਂ ਉਹਨਾਂ ਪੀੜੀਆਂ ਉਹਨਾਂ ਰੁਮਾਲਿਆਂ ਮੇਰੇ ਸਤਗੁਰ ਦੀ ਬਾਣੀ ਦੀ ਸੰਗਤ ਕੀਤੀ ਨੇ ਮੱਥੇ ਟਿਕਾਉਣ ਦੇ ਦਾ ਸਾਂਝੀ 3300 ਕਾਗਜ਼ ਬਾਜ਼ਾਰਾਂ ਵਿੱਚ ਡਿਗੇ ਫਿਰਦੇ ਨੇ ਕਦੇ ਮੱਥਾ ਦੇਖਿਆ ਜੇ ਸਰਦਾਰਾਂ ਨੇ 75 75 ਰੁਪਏ ਕਾਸੀ ਹੈ ਕੋਟ ਦੇ ਪੈਂਟ ਪਾਏ ਹੁੰਦੇ ਨੇ ਕਦੇ ਜਾ ਕੇ ਆਖਿਆ ਜੇ ਸਰਦਾਰ ਜੀ ਤੁਹਾਡੀ ਪੈਂਟ ਨੂੰ ਸਤਿ ਸ੍ਰੀ ਅਕਾਲ ਕਦੇ ਪੈਂਟ ਨੂੰ ਮੱਥਾ ਟੇਕਿਆ ਜੇ